ਰੁੱਖੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ ਰੁੱਖਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਪਰਾਈ ਜਿਹੜੀ ਚੋਪੜੀ ਹੋਈ ਹੈ ਨਾ ਗੱਲ ਤੂੰ ਇਹ ਨਾ ਕਰੀ ਵੀ ਇਹ ਤੋਂ ਕੁਝ ਮਿਲ ਜਾਂਦਾ ਜਿਵੇਂ ਰਿੱਧੀਆਂ ਸਿੱਧੀਆਂ ਦੀਆਂ ਗੱਲਾਂ ਚੋਪੜੀਆਂ ਹੋਈਆਂ ਨੇ ਬਹੁਤ ਸਾਰੀਆਂ ਕਹਾਣੀਆਂ ਨੇ ਜੋੜੀਆਂ ਹੋਈਆਂ ਸ਼ਿਵ ਜੀ ਨਾਲ ਇਹਦੇ ਨਾਲ ਉਹ ਇਹ ਗੱਲਾਂ ਲੋ ਚੋਪੜੀਆਂ ਹੋਈਆਂ ਦੇ ਉੱਤੇ ਯਕੀਨ ਨਾ ਕਰ ਲਿਓ ਕਿਤੇ ਆ ਜਿਹੜੀ ਗੁਰਬਾਣੀ ਦੀ ਰੁਖੀ ਸੁਖੀ ਆ ਇਹਨੂੰ ਖਾ ਇਹਨੂੰ ਖਾ ਕੇ ਠੰਡਾ ਫੜੀ ਪੀ ਲਿਆ ਕਰੋ ਸਿੱਧੀਆਂ ਸਿੱਧੀਆਂ ਵਾਲੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੀ ਮਗਰ ਜਾਣ ਦੀ ਲੋੜ ਨਹੀਂ ਆ ਉਹ ਚੋਪੜੀਆਂ ਹੋਈਆਂ ਜ਼ਰੂਰ ਨੇ ਉੱਤੋਂ ਉੱਤੋਂ ਵਿੱਚ ਕੁਝ ਵੀ ਨਹੀਂ ਹੁੰਦੇ ਫਿਰ ਤਰਸਣਾ ਪਊ ਜੀ ਉਹਨੂੰ ਜਿਹੜੀ ਚੀਜ਼ ਲੈ ਕੇ ਤੁਸੀਂ ਉਹ ਰੋਟੀਆਂ ਰੱਖੀਆਂ ਨੇ ਨਾ ਉਹਦੀ ਪ੍ਰਾਪਤੀ ਨਹੀਂ ਹੋਣੀ ਉਥੋਂ ਕੁਝ ਵੀ ਫਿਰ ਤਰਸੂਗਾ ਜੀ ਉਹ ਚੀਜ਼ ਨੂੰ ਜਿਹੜੀ ਚੀਜ਼ ਵਾਸਤੇ ਤੁਸੀਂ ਭਗਤੀ ਕੀਤੀ ਹੈ ਪ੍ਰਾਪਤੀ ਉਹਦੀ ਹੁੰਦੀ ਹੋਣੀ ਸਾਰੀ ਜ਼ਿੰਦਗੀ ਜੇ ਤੁਸੀਂ ਚੁੱਪੜੀ ਖਾਓਗੇ ਤਾਂ ਤਰਸੋਗੇ ਬਾਅਦ ਦੇ ਵਿੱਚ ਨਾਮ ਤੋਂ ਤਰਸ ਜਾਓਗੇ ਨਾਮ ਮਿਲਣਾ ਹੀ ਨਹੀਂ ਨਾ ਤਰਸਾਈ ਜਿਓ ਤਰਸਣਾ ਤਰਾਸ ਤਰਾਸ ਹੁੰਦਾ ਭੈ ਹੁਣ ਜਮ ਕਾ ਤਰਾਸ ਹੋਣਾ ਜਮ ਕਾ ਜਾਂ ਤਰਾਸ ਹੋਊਗਾ ਜਦ ਪਤਾ ਲੱਗੂਗਾ ਵੀ ਇਹ ਚੋਪੜੀਆਂ ਖਾਦੀਆਂ ਇਹ ਠੀਕ ਰਹੀਆਂ ਆ ਨਾਮ ਜਪਿਆ ਠੀਕ ਰਿਹਾ ਜਾਂ ਜਮਕਾ ਡਾਂਡਾ ਹੋਊਗਾ ਜਦ ਪਤਾ ਲੱਗੂ ਦੋਹਾਂ ਦਾ ਵੀ ਗੁਰਮਤ ਸੁਣੀ ਹੋਈ ਕੰਮ ਆਈ ਆ ਉਹ ਸਾਖੀਆਂ ਸੁਣੀਆਂ ਹੋਈਆਂ ਕੰਮ ਆਈਓ ਹਾਲ ਤਾਂ ਤੁਹਾਨੂੰ ਆਇਆ ਲੱਗੂਗਾ ਵੀ ਇਹ ਸ਼ਾਇਦ ਉਹਨਾਂ ਨੂੰ ਕੁਝ ਮਿਲਣਾ ਜਾਵੇ ਅਸੀਂ ਰਹਿ ਨਾ ਜਾਈਏ ਲੇਕਿਨ ਉਹਦਾ ਪਿੱਛੋਂ ਪਤਾ ਲੱਗੂਗਾ ਸਾਨੂੰ ਕਿਹਾ ਨਾ ਤਰਸਾਈ ਜੀਓ ਤੁਸੀਂ ਨਾ ਇਹ ਕੰਮ ਕਰ ਲਿਓ ਤੁਸੀਂ ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀ ਲਿਓ ਕਹਾਂ ਜਾ ਕੇ ਆਪੇ ਪਤਾ ਲੱਗ ਜੂ ਸਾਨੂੰ ਕਹਿਤੀ ਗੱਲ ਬਸ ਆਪੇ ਗਾਂ ਦੇਖ ਲੈਣਗੇ ਜਾ ਕੇ ਕੀ ਮਿਲਦਾ ਉਹਨਾਂ ਨੂੰ ਅਰਜੁਨਾ ਸੁੱਤੀ ਕੰਠਿਸੋ ਇਹ ਜਿਹੜਾ ਸ਼ਲੋਕ ਹੈ ਕੱਲਾ ਗੁਰਮੁਖਾਂ ਵਾਸਤੇ ਹੈ ਗੁਰਮੁਖਾਂ ਦੇ ਤੇ ਰੋਲੇ ਹੈ ਸ਼ਲੋਕ ਚ ਸਿਰਫ ਗੁਰਮੁਖਾਂ ਵਾਸਤੇ ਸ਼ਲੋਕ ਹੈ ਇਹ ਚ ਇਹ ਨਹੀਂ ਕਿਹਾ ਵੀ ਜੇ ਤੁਸੀਂ ਐਂ ਨਹੀਂ ਕਰੋਗੇ ਕੀ ਹੋ ਜੂ ਤੁਸੀਂ ਐਂ ਕਰ ਲੋ ਰੁੱਖੀ ਸੁੱਕ ਖਾ ਕੇ ਠੰਡਾ ਪਾਣੀ ਪੀਓ ਤੁਹਾਨੂੰ ਰਹਿ ਦੇਤੀ ਉਹ ਕੀ ਕਰਦੇ ਨੇ ਕੀ ਨਹੀਂ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਇੱਕ ਤਰਫਾ ਸ਼ਲੋਕ ਹੈ ਬਿਲਕੁਲ ਕਹਿੰਦਾ ਚੋਰ ਨੂੰ ਖਾਦੇ ਨੂੰ ਨਾ ਦੇਖੀ ਛੱਤਰ ਪੈਂਦੇ ਦੇਖੀ ਇਹਨਾਂ ਦੇ ਛੱਤਰ ਪੈਣੇ ਨੇ ਉਦੋਂ ਇਹਨਾਂ ਦੇ ਛੱਤਰ ਬਣਨਾ ਨੇ ਤੇ ਸਾਨੂੰ ਕਿਸੇ ਪੁੱਛਣਾ ਸੀ ਆਦਰ ਆਉ ਬੈਠ ਆਦਰ ਸਭ ਰੇਰੇ ਦਰਗਾਹ ਕਹੇ ਨਾ ਕੋਉ ਆਉ ਬੈਠ ਆਦਰ ਸਭ ਦੇਉ ਇੱਕ ਪਾਸੇ ਤਾਂ ਇਹ ਨੇ ਰੁਕੀ ਸੁਕੀ ਖਾਣੇ ਵਾਲੇ ਰੁਕੀ ਸੁਕੀ ਖਾਣੇ ਵਾਲੇ ਨੂੰ ਆਦਰ ਹੈ ਇਹਨਾਂ ਦੇ ਛੇਤਰ ਨੇ ਇਸ ਕਰਕੇ ਤੁਹਾਨੂੰ ਗਾਹਾਂ ਦੀ ਗੱਲ ਨਹੀਂ ਦੱਸੀ ਉਹਨਾਂ ਕਹਿੰਦਾ ਤੁਸੀਂ ਆ ਕੰਮ ਕਰ ਲਓ ਗਾਹਾਂ ਫਿਰ ਆਪੇ ਪਤਾ ਲੱਗ ਜੂ ਹਾਂਜੀ